ਮ੍ਰਿਗ ਤ੍ਰਿਸ਼ਨਾ ਪੇਖ ਭੂਲਣੇ ਠੇ ਨਗਰ ਗੰਧਰਬ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫੱਬ ਠੇ ਨਗਰ ਗੰਧਰਬ ਹੋਣਾ ਚਾਹੀਦਾ ਪਰ ਲਿਖਿਆ ਉਠੇ ਨਗਰ ਗੰਧਰਬ ਪੈਰ ਚਰਾਰਾ ਚਲੋ ਕੋਈ ਨਹੀਂ ਮੇਰੇ ਕੋ ਤ੍ਰਿਸ਼ਨਾ ਪੇਖ ਭੁੱਲਣੇ ਆ ਜਿਹੜੀ ਮੇਰੇ ਕੋ ਤ੍ਰਿਸ਼ਨਾ ਸੀ ਨਾ ਆਇਆ ਇਹ ਮਿਰਗ ਤ੍ਰਿਸ਼ਨਾ ਹੀ ਆ ਸਾਡੇ ਅੰਦਰ ਇਹ ਕਲਪਨਾ ਮਿਰਗ ਤ੍ਰਿਸ਼ਨਾ ਦਾ ਹੈਗੀ ਹੈ ਮਾਇਆ ਉੱਥੇ ਨਗਰ ਤੋਂ ਤਰਵ ਜਿਹੜੇ ਕੋ ਤਰਵ ਨੇ ਰਾਗੀ ਰਾਗ ਕਰਨ ਵਾਲੇ ਰਾਗ ਪਿੱਤੇ ਵਾਲੇ ਇਹ ਬਥੇਰੇ ਜਿਹੜੇ ਗਾਉਂਦੇ ਨੇ ਮੇਰੇ ਕੋ ਤ੍ਰਿਸ਼ਨਾ ਦਾ ਜਲੇ ਵਰਸਦਾ ਹੈ ਜੋ ਰਾਗੀਆਂ ਦਾ ਗਾਉਣਾ ਹੈ ਮੇਰੇ ਕੋ ਤ੍ਰਿਸ਼ਨਾ ਦਾ ਜਲਾਂ ਦੀ ਜਲਦੀ ਵਰਖਾ क्यों कोई कावर आदि ਨਾਤੀ ਬੇਦੀ ਕੋ पास्कर ਨੇ ਹਰ ਹਰ है ਉੱਥੇ ਵਰਖਾ ਕਰਦੇ ਨੇ ਤੇ ਦਰਬ ਜਿਹੜੇ ਨੇ ਇਹ ਮੇਰੇ ਤੋਂ ਤ੍ਰਿਸ਼ਨਾ ਨਾਲ ਚੱਲਦਾ ਹੈ ਇਹ ਰਾਗ ਨਾਲ ਨਹੀਂ ਗੱਲ ਬਣਨੀ ਨਾਮ ਨਾਲ ਗੱਲ ਬਣਨੀ ਹੈ ਰਾਗ ਰਸ ਨਾਲ ਗੱਲ ਨਹੀਂ ਬਣਨੀ ਨਾਮ ਰਸ ਨਾਲ ਗੱਲ ਬਣਨੀ ਜਿੱਤੇ ਸੱਚ ਅਰਾਧਿਆ ਜਿਨ੍ਹਾਂ ਨੇ ਸੱਚ ਅਰਾਧਨਾ ਕੀਤੀ ਹੈ ਸੱਚੀ ਉਹ ਕਾਦੀ ਆਰਾਧਨਾ ਕਰਦੇ ਨੇ ਉਹ ਕਰਦੇ ਨੇ ਰਾਗ ਦੀ ਆਰਾਧਨਾ ਸੁਰ ਸਾਧਨਾ ਸੁਰ ਸਾਧਨਾ ਨਾਲ ਨਹੀਂ ਗੱਲ ਬਣਨੀ ਜਿਨੇ ਸੱਚ ਆਰਾਧਿਆ ਨਾਨਕ ਮੰਤਨ ਤਨ ਫਬ ਜਿਨ੍ਹਾਂ ਨੇ ਸੱਚ ਦੀ ਆਰਾਧਨਾ ਕੀਤੀ ਹੈ ਉਹਨਾਂ ਦਾ ਮਨ ਤਨ ਫਬ ਗਿਆ ਮਨ ਤਨ ਇੱਕ ਹੋ ਗਿਆ ਫਬ ਗਿਆ ਉਹ ਠੀਕ ਹੈ ਜੀ ਇੱਥੇ 14 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ